ਖਾਨਦਾਨੀ ਤਾਂ ਬਲੱਡ ਵਿੱਚ ਮਿਲਦੀ ਨਾ ਹੁੰਦੇ ਪੈਸੇ ਨਾ ਉੱਚੇ ਨੇ ਖਾਨਦਾਨ ਨਹੀਂ ਕੰਮ ਕੱਢ ਕੇ ਕਿਸੇ ਵੀ ਯਾਰ ਵੇਲੀ ਦਾ ਆਪਾ ਯਾਰੀ ਚ ਜਿਤਾਇਆ ਸਾਨ ਨਹੀਂ ਤੋਰੇ ਜੀ ਦੇ ਨਾਲ ਮਦਦ ਕੀਤੀ ਠੋਕ ਕੇ ਤੋਰੇ ਜੀ ਦੇ ਨਾਲ ਮਦਦ ਕੀਤੀ ਠੋਕ ਕੇ ਨਾ ਸੋਚਾਂ ਰੱਖੀਆਂ ਵਕੀਲਾਂ ਵਾਂਗ ਦੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਸਾਡੇ ਨਾਲ ਨਹੀਂ ਰਹਿਦਾ ਪਿੱਠ ਪਿੱਛੇ ਕਰਦਾ ਮਸ਼ਹੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਨਾਲ ਵੱਲੀਏ ਰਹਿਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ ਮਾਣ ਰੱਖਿਆ ਏ ਨੀਵਾ ਜਿੰਨਾ ਜੱਟ ਨੇ ਦਿੱਤਾ ਰਤਬਾ ਬਾਬੇ ਨੇ ਉਹਨਾਂ ਹਾਈਆ ਚੌੜੀ ਇੱਜ਼ਤਾਂ ਦੇ ਨਾਲ ਨਾ ਪਸੰਦ ਨਹੀਂ ਵਿਆਹਣੀ ਉਹੀ ਯਾਰੀ ਜੀ ਦੇ ਨਾਲ ਲਾਈਆ ਮਨ ਰੱਖਿਆ ਏ ਨੀਵਾ ਜਿੰਨਾ ਜੱਟ ਨੇ ਦਿੱਤਾ ਰਤਬਾ ਬਾਬੇ ਨੇ ਉਹਨਾਂ ਹਾਈਆ ਚੌੜੀ ਇੱਜ਼ਤਾਂ ਦੇ ਨਾਲ ਨਾ ਪਸੰਦ ਨਹੀਂ ਵਿਆਹਣੀ ਉਹੀ ਯਾਰੀ ਜੀ ਦੇ ਨਾਲ ਲਾਈਆ ਗੁੱਸੇ ਨਾਲ ਜਿੱਸੇ ਸਿੱਟ ਰੋਂ ਗਿਆ ਐਵੇਂ ਸੜਦੇ ਨਹੀਂ ਵੱਟ ਵੱਟ ਕੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਨਾਲ ਨਹੀਂ ਰਹਿਦਾ ਪਿੱਠ ਪਿੱਛੇ ਕਰਦਾ ਮਸ਼ਹੂਰੀਆਂ ਜਿਹੜਾ ਇੱਕ ਵਾਰੀ ਵੇਜੇ ਨਾਲ ਵੱਲੀਏ ਰਹਿਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ 36 ਗਿਰਾ ਕੇ ਵੋਨ ਮਿਲਦਾ ਏ ਟਾਈਮ ਹੁਣ ਰਹਿ ਗਿਆ ਨਾ ਗੁਰੀ ਤੇਰਾ ਆਮ ਨਹੀਂ ਰੈੱਡ ਲਾਈਟ ਉੱਤੇ ਜਦੋਂ ਰੁਕਦੀ ਏ ਗੱਡੀ ਜੇ ਕੋਈ ਵੇਖ ਲੈ ਤਾਂ ਲੱਗ ਜਾਂਦਾ ਜਾਮ ਨਹੀਂ ਲੋਕਾਂ ਦੇ ਤਾਂ ਵਿਕਦੇ ਕੰਪਨੀ ਜਗੀਦ ਵੱਲੋਂ ਕੰਪਨੀ ਜਗੀਦ ਵੱਲੋਂ ਕੰਪਨੀ ਜੀ ਇੱਥੇ ਵਿਕਦਾ ਗੁਰੀ ਦਾ ਕੱਲਾ ਨਾਮ ਨਹੀਂ ਉਹ ਇੱਥੇ ਵਿਕਦਾ ਫਲੋ ਦਾ ਕੱਲਾ ਨਾਮ ਨਹੀਂ ਅਸਲਾ ਪਠਾਣੀ ਕਦੋਂ ਛੱਡਦਾ ਜਦੋਂ ਬੱਲੀਏ ਵੈਰੀ ਦੀ ਹਿੱਕ ਨਾ ਭਲੇ ਨਾ ਗਿਣ ਹੁੰਦੀਆਂ ਮਲਾਜੇ ਵਿੱਚ ਮੋਰੀਆਂ ਜਿਹੜਾ ਕਰਦਾ ਏ ਸਾਡੇ ਨਾਲ ਮੁਕਾਬਲੇ ਅਸਲਾ ਪਠਾਣੀ ਕਦੋਂ ਛੱਡਦਾ ਜਦੋਂ ਬੱਲੀਏ ਵੈਰੀ ਦੀ ਹਿੱਕ ਨਾ ਭਲੇ ਨਾ ਗਿਣ ਹੁੰਦੀਆਂ ਮਲਾਜੇ ਵਿੱਚ ਮੋਰੀਆਂ ਜਿਹੜਾ ਕਰਦਾ ਏ ਸਾਡੇ ਨਾਲ ਮੁਕਾਬਲੇ ਜੰਗ ਸੰਧੂ ਦੀ ਜਵਾਨ ਅਸਟਾਮਿਆਂ ਪਾ ਕੇ ਛੱਡਦਾ ਲਾਹੌਰੇ ਵਾਲਾ ਪੂਰੀਆਂ ਜਿਹੜਾ ਇੱਕ ਵਾਰੀ ਇਹ ਸੀ ਆਪਣੀ ਐਲਬਮ 26 ਦਾ ਪਹਿਲਾ ਗਾਣਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗਿਆ ਤੇ ਐਲਬਮ 26 ਦਾ ਅਗਲਾ ਗਾਣਾ 26 ਫਰਵਰੀ ਨੂੰ ਸੋ ਚੈਨਲ ਗੀਤ ਐਮਪੀ3 ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ